ਸ਼ਲੋਕ ਭੁਖੇ ਸ਼ਾਸਤਰ ਭੇਦ ਸਭ ਆਨ ਕਤੋ ਕੋਏ ਆਦ ਜਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਭੁਖੇ ਸ਼ਾਸਤਰ ਵੇਦ ਸਭ ਇਹ ਤੋਂ ਜਿੰਨਾ ਗ੍ਰੰਥ ਨੇ ਵੇਦ ਨੇ ਸ਼ਾਸਤਰ ਨੇ ਕਹਿੰਦੇ ਅਸੀਂ ਸਾਰੇ ਸਟੱਡੀ ਕੀਤਾ ਭੁਖੇ ਨੇ ਪੜੇ ਨਹੀਂ ਹਣ ਮੈਂ ਪੜੇ ਹੀ ਨਹੀਂ ਹਣ ਅਸੀਂ ਤਾਂ ਖੋਜੇ ਨੇ ਸੋਚਣਾ ਗੱਲ ਹੋਰ ਹੈ ਪੜਨਾ ਗੱਲ ਹੋਰ ਹੈ ਅਸੀਂ ਡੀਪਲੀ ਸਟੱਡੀ ਕੀਤੀ ਉੱਥੇ ਵੀ ਇਹੀ ਗੱਲ ਲਿਖੀ ਆਨ ਨਾ ਕਤ ਤੋਂ ਕੋਈ ਜੋ ਕੁਝ ਅਸੀਂ ਕਹਿ ਰਹੇ ਹਾਂ ਇਹ ਤੋਂ ਬਰੁੱਧ ਕੋਈ ਗੱਲ ਨਹੀਂ ਕਹੀ ਕੀ ਕਹੀ ਹੈ ਜਿਹੜੀ ਅੱਗੇ ਗੱਲ ਕਹਿਣੀ ਹੈ ਇਹ ਤਾਂ ਉਲਟ ਗੱਲ ਨਹੀਂ ਕਹੀ ਹੋਈ ਇਹੀ ਗੱਲ ਉੱਥੇ ਕਹੀ ਹੋਈ ਹੈ ਕੀ ਕਹੀ ਹੋਈ ਹੈ ਗੱਲ ਆਦ ਜਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਇੱਕੋ ਹੀ ਹੈ ਜੀਵਾਤਮਾ ਜਿਹੜਾ ਆਦ ਜਗਾਤ ਤੋਂ ਹੁੰਦਾ ਆਇਆ ਹੁਣ ਵੀ ਹੈਗਾ ਇਹੀ ਜੀਵ ਹੈ ਇਹੀ ਜਨਮ ਲੈਂਦਾ ਹੈ ਇਹੀ ਇੱਕ ਹੈ ਆਦ ਜਗਾਤ ਤੋਂ ਲੈ ਕੇ ਇਹੀ ਜੀਵ ਹੈ ਜਿਹੜਾ ਜਨਮ ਲੈਂਦਾ ਹੈ ਇਹੀ ਇੱਕ ਹੈ ਆਪ ਸਰਦਾਰ ਹੋ ਜਾਂਦਾ ਹੈ ਦੁਆਪਰ ਚਿਦਾਨ ਹੋ ਕੇ ਅੱਧਾ ਸਰੀਰ ਨਾਲ ਜੁੜ ਜਾਂਦਾ ਅੱਧਾ ਪਿੱਛੇ ਲਿਪਤ ਰਹਿੰਦਾ ਅੱਧਾ ਮਾਇਆ ਦੇ ਵਿੱਚ ਲਿਪਤ ਹੋ ਜਾਂਦਾ ਅੱਧਾ ਮਾਇਆ ਤੋਂ ਲਿਪਤ ਰਹਿੰਦਾ ਹੁਣ ਮਾਇਆ 'ਚ ਰਹਿੰਦਾ ਹੋਇਆ ਵੀ ਇੱਕ ਹੋ ਜਵੇ ਮਾਇਆ ਨੂੰ ਤਿਆਗ ਦੇਵੇ ਮਾਇਆ ਰੂਪੀ ਬਿਰਜ ਨੂੰ ਛੱਡ ਕੇ ਮਾਇਆ ਰੂਪੀ ਬਿਰਜ ਨੂੰ ਛੱਡੂ ਕਾਦੇ ਜਿਆਦੇ ਪੱਕ ਜੂਗਾ ਮਾਇਆ ਦੇ ਰਸੇ ਤੋਂ ਆਨੰਦ ਹੋ ਜੂਗਾ ਮਾਇਆ ਦੇ ਰਸਾਂ ਦੀ ਨੂੰ ਲੋੜ ਨਹੀਂ ਲੱਗੂ ਮਾਇਆ ਤੋਂ ਸੰਤੋਖ ਪ੍ਰਾਪਤ ਕਰ ਲੂਗਾ ਸੰਤੋਖ ਪ੍ਰਾਪਤ ਮਾਇਆ ਦੇ ਗਿਆਨ ਤੋਂ ਹੋਣਾ ਮਾਇਆ ਸਰੀਰ ਮਾਇਆ ਦਾ ਸਰੀਰ ਦੇ ਰਸ ਨੇ ਮਾਇਆ ਦੇ ਰਸ ਆਤਮਾ ਦੇ ਰਸ ਨਹੀਂ ਹੈ ਆਤਮਾ ਨੇ ਜੇ ਗਲਤੀ ਨਾਲ ਸਰੀਰ ਦੇ ਰਸਾਂ ਨੂੰ ਆਪਣੇ ਰਸ ਮੰਨ ਲਿਆ ਵੀ ਤਾਂ ਗੁਰਬਾਣੀ ਕਹਿੰਦੀ ਹੈ ਇਹ ਤਾਂ ਸਮਰਥ ਸ਼ਾਸਤਰ ਕਹਿੰਦੇ ਤੇਰਾ ਰਸ ਕੀ ਹੈ ਤੇਰਾ ਆਤਮ ਰਸ ਹੈ ਜੀਵ ਦਾ ਰਸ ਕੀ ਆਤਮ ਰਸ ਆਤਮ ਗਿਆਨ ਰਸ ਜਿਹੜਾ ਹੈ ਆਤਮ ਗਿਆਨ ਰੂਪੀ ਰਸ ਉਹੀ ਇਹਦਾ ਆਪਣਾ ਰਸ ਹੈ ਜਦ ਨੂੰ ਆਤਮ ਗਿਆਨ ਕਿਦੋਂ ਮਿਲ ਗਿਆ ਬਸ ਫਿਰ ਮਾਇਆ ਦੇ ਰਸ ਨੂੰ ਹੀ ਨਹੀਂ ਲੱਗਦਾ ਫਿਰ ਛੁੱਟ ਜਾਂਦੇ ਮਾਇਆ ਦੇ ਜਿੰਨਾ ਜਰ ਆਤਮ ਰਸ ਨਹੀਂ ਮਿਲਦਾ ਮਾਇਆ ਦਾ ਰਸ ਨਹੀਂ ਛੁੱਟਦਾ ਆਤਮ ਗਿਆਨ ਸਿਮਰਨ ਤੇ ਸ਼ਾਸਤਰਾਂ ਚ ਹੈ ਵੇਦ ਵਿੱਚ ਹੈਗਾ ਸਿਮਰਤ ਸ਼ਾਸਤਰਮ ਸਮਝ ਹੈ ਆਤਮ ਰਸ ਦੀ ਵੀ ਗੱਲ ਹੈ ਆਤਮ ਰਸ ਦਾ ਜ਼ਿਕਰ ਜ਼ਰੂਰ ਹੈ ਵੀ ਆਤਮ ਰਸ ਚਾਹੀਦਾ ਹੈ ਕਿਉਂ ਸਿਮਰਤ ਸ਼ਾਸਤਰ ਦੇ ਵਿੱਚ ਉਹ ਵੀ ਅਮਰਤ ਖੋਜਦੇ ਰਹੇ ਨੇ ਰਿਸ਼ੀ ਨਹੀਂ ਵੀ ਖੋਜਦੇ ਨੇ ਸੁਰਨਾਰ ਮੁਰਜਾਨ ਜਿਹੜੇ ਨੇ ਇਹਨਾਂ ਨੇ ਸਿਮਰਤ ਸ਼ਾਸਤਰ ਦੇ ਵਿੱਚ ਅਮਰਤ ਤਾਂ ਫਿਰ ਵੀ ਖੋਜਦੇ ਰਹੇ ਅਮਰਤ ਪਾਇਆ ਨਹੀਂ ਉਹਨਾਂ ਨੇ ਪਾਇਆ ਕਿਉਂ ਨਹੀਂ ਉਹ ਇਤਿਹਾਸ ਵੱਲ ਪੈ ਗਏ ਇਤਿਹਾਸ ਲਿਖਣ ਲੱਗ ਗਏ ਕਹਾਣੀਆਂ ਸਾਖੀਆਂ ਫਲਾਣੇ ਨੂੰ ਆਏ ਮਿਲਿਆ ਢਿਮਕੇ ਨੂੰ ਆਏ ਮਿਲਿਆ ਬਾਹਰੋਂ ਰੋਲਣ ਲੱਗੇ ਉਹ ਪ੍ਰਭਾਵਿਤ ਹੋ ਗਏ ਉਹਨਾਂ ਝੂਠਿਆਂ ਬੰਦਿਆਂ ਤੇ ਝੂਠੀਆਂ ਮਤਾਂ ਤੇ ਪ੍ਰਭਾਵਿਤ ਹੋ ਗਏ ਫਿਰ ਪੁੰਨ ਪਾਪ ਦੀ ਵਿਚਾਰਧਾਰਾ ਨੂੰ ਮੰਨ ਬੈਠੇ ਜੋ ਆਪ ਕਰਦੇ ਨੇ ਪੁੰਨ ਪਾਪ ਦੀ ਵਿਚਾਰਧਾਰਾ ਪੁੰਨ ਪਾਪ ਚ ਉਲਝ ਗਏ ਤੁਸੀਂ ਸਮਝੋ ਸਿਮਰ ਦਾ ਸਾਧਕ ਪੁੰਨ ਪਾਪ ਚ ਉਲਝ ਕੇ ਹੀ ਰਹੇ ਜਿਹੜਾ ਆਦਮੀ ਪੁੰਨ ਪਾਪ ਦੇ ਉਲਝਾ ਵਿੱਚ ਪੈ ਗਿਆ ਉਹ ਨਿਕਲ ਨਹੀਂ ਸਕਦਾ ਇਸ ਕਰਕੇ ਗੁਰਬਾਣੀ ਨੇ ਸਾਫ਼ ਇਹ ਤਾ ਪੁੰਨ ਪਾਪ ਹਮਰੇ ਵਸਨਾ ਪਾਪ ਪੁੰਨ ਹਮਰੇ ਵਸਨਾ ਜਿਹੜਾ ਬਾਣੀ ਚ ਪਾਪ ਆ ਕੁਝ ਹੋਰ ਹੈ ਜਿਹੜਾ ਸਿਮਰਨ ਸਾਰਾ ਕਰਨ ਚ ਪੁੰਨ ਪਾਵੋ ਕੁਛ ਗੁਰਬਾਣੀ ਦੇ ਤਾਂ ਦੋ ਕੰਮ ਨੇ ਕਿ ਇਹ ਜਾਂ ਤਾਂ ਸੁਖ੍ਰਿਤੀ ਕਰ ਸਕਦਾ ਸੁਖ੍ਰਿਤੀ ਪੁੰਨ ਹੈ ਜਾਂ ਦੁਖ੍ਰਿਤੀ ਕਰ ਸਕਦਾ ਦੁਖ੍ਰਿਤੀ ਕੌਣ ਕਰ ਸਕਦਾ ਹੈ ਦੋ ਕੰਮ ਪਰ ਪੁੰਨ ਪਾਪ ਹੈ ਨਹੀਂ ਜਿਹਦਾ ਆਪਣੀ ਮਰਜ਼ੀ ਅਨੁਸਾਰ ਚੱਲਦਾ ਜੀਵਨ ਚ ਫਿਰਦਾ ਪਾਪ ਕਰਦਾ ਹੈ ਪਾਪ ਕਰਦੇ ਆ ਜੀ ਉਹ ਤੇਰਾ ਕੋਈ ਨਾ ਨਹੀਂ ਇਹਦਾ ਕੋਈ ਨਹੀਂ ਰੋਹ ਜੇ ਹੁਕਮ ਦਾ ਵਿਰੋਧ ਕਰਦਾ ਹੈ ਪਾਣਾ ਇਹਨੂੰ ਮਿੱਠਾ ਨਹੀਂ ਲੱਗਦਾ ਫਿਰ ਇਹ ਪਾਪ ਕਰਦਾ ਸਾਰੀ ਜ਼ਿੰਦਗੀ ਜੋ ਕੁਝ ਹੋ ਰਿਹਾ ਹੈ ਜੋ ਕੁਝ ਪਰਮੇਸ਼ਰ ਕਰ ਰਿਹਾ ਹੈ ਜੋ ਪਾਣਾ ਵਰਤ ਰਿਹਾ ਹੈ ਜੇ ਇਹਨੂੰ 100% ਹੀ ਪਾਣਾ ਮਿੱਠਾ ਨਹੀਂ ਲੱਗਦਾ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਐ ਹੋਣਾ ਚਾਹੀਦਾ ਸੀ ਐ ਕਿਉਂ ਹੋ ਗਿਆ ਇਹਦਾ ਮਤਲਬ ਉਹ ਪਾਪ ਹੈ ਜਿੱਥੇ ਜਾ ਕੇ ਬਾਣੇ ਨਾਲ ਸਾਡਾ ਡਿਫਰੈਂਸ ਪੈਦਾ ਹੁੰਦਾ ਹੈ ਸਾਡੀ ਬੁੱਧੀ ਡਿਫਰ ਕਰਦੀ ਹੈ ਸਾਨੂੰ ਬਾਣਾ ਚੰਗਾ ਨਹੀਂ ਲੱਗਦਾ ਉਹ ਬਾਗ ਹੋ ਗਿਆ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਜਾਂ ਗੈਰ ਕਾਨੂੰਨੀ ਗੈਰ ਕਾਨੂੰਨੀ ਕੰਮ ਨੂੰ ਬਾਗ ਕਹਿੰਦੇ ਸੀ ਉਸ ਭਾਸ਼ਾ ਵਿੱਚ ਉਦੋਂ ਹੁਣ ਅਸੀਂ ਗੈਰ ਕਾਨੂੰਨੀ ਕਹਿੰਦੇ ਉਦੋਂ ਬਾਗ ਕਹਿੰਦੇ ਝੂਠ ਬੋਲਣਾ ਪਾਪ ਹੈ ਹੁਣ ਅਸੀਂ ਕਹਿੰਦੇ ਝੂਠ ਬੋਲਣਾ ਅਪਰਾਧ ਹੈ ਅਪਰਾਧ ਔਰ ਪਾਪ ਤੇ ਕੋਈ ਗੱਲ ਹੁਕਮ ਦੇ ਅਨੁਸਾਰ ਚੱਲਣਾ ਹੁਕਮ ਨੂੰ ਇਕੱਠਾ ਕਰਕੇ ਮੰਨਣਾ ਇਹ ਪੁੰਨਾ ਹੁਕਮ ਦਾ ਵਿਰੋਧ ਕਰਨਾ ਪਾਪ ਇਹ ਬੰਦੇ ਲੈਵਲ ਤੇ ਹੋ ਸਕਦਾ ਪੁੰਨ ਪਾਪ ਇਸ ਕਰਕੇ ਇਹਨਾਂ ਨੇ ਕਬੀਰ ਨੇ ਕਿਹਾ ਜੋ ਕੁਝ ਕੀਤਾ ਸੋ ਮਨ ਕੀਤਾ ਸਰੀਰ ਨੇ ਕੁਝ ਨਹੀਂ ਕੀਤਾ ਬਾਪ ਸਰੀਰ ਨਾਲ ਨਹੀਂ ਬਾਪ ਹੋ ਸਕਦਾ ਸਰੀਰ ਨਾਲ ਉਹੀ ਹੋਊਗਾ ਜੋ ਪਾਣਾ ਹੁੰਦਾ ਵਹੀ ਹੈ ਜੋ ਮਨਜ਼ੂਰ ਹੈ ਫਲਾ ਹੁੰਦਾ ਹੈ ਇੱਥੇ ਆ ਕੇ ਫਰਕ ਪੈਂਦਾ ਹੈ ਇੱਥੋਂ ਨਹੀਂ ਨਿਕਲਦੇ ਸਾਰੇ ਸੰਤ ਸਾਰੇ ਇੱਥੇ ਬਸੇ ਹੋਏ ਨੇ ਨੂੰ ਮੁਨੀ ਵੀ ਇੱਥੇ ਬਸੇ ਹੁਣ ਸਰੀਰ ਦੇ ਨਾਲ ਜੋ ਅਸੀਂ ਕਰਦੇ ਆ ਪ੍ਰੈਕਟੀਕਲ ਹੋ ਜਾਂਦਾ ਉਹ ਤਾਂ ਹੁੰਦਾ ਪਾਣਾ ਅਸੀਂ ਨਹੀਂ ਕਰ ਸਕਦੇ ਕੋਈ ਪਾਣੇ ਦੀ ਜ਼ਰੂਰਤ ਤਾਂ ਹੀ ਕਹਿ ਰਿਹਾ ਬਾਪੂ ਨਾ ਬਸਣਾ ਬਸ ਪ੍ਰੈਕਟੀਕਲੀ ਜੋ ਸਰੀਰ ਨਾਲ ਹੁੰਦਾ ਪਾਪ ਨਹੀਂ ਜੋ ਸੋਚਦੇ ਆ ਉਹ ਬਹੁਤ ਕੁਝ ਗਲਤ ਹੁੰਦਾ ਪਾਪ ਹੁੰਦਾ ਜੋ ਸਾਰਾ ਸਾਡਾ ਸੋਚਿਆ ਸਰੇ ਨਹੀਂ ਜੜਦਾ ਜਿਹੜਾ ਸੋਚਿਆ ਸਰੇ ਨਹੀਂ ਜੜਿਆ ਪਾਪ ਸੀ ਜੋ ਹੋ ਗਿਆ ਉਹ ਪਾਪ ਨਹੀਂ ਸੀ ਮਾਰਨਾ ਜੀਵਨ ਹੈ ਜੀਵਨ ਨੂੰ ਹੈ ਪਹਿਲਾ ਜੀਵਨ ਹੈ ਜੀਵਨ ਨੂੰ ਕਰਨਾ ਪਾਲਣਾ ਜੀਵਨ ਹੈ ਜੀਵਨ ਇਹ ਕੰਮ ਤੇ ਇਹਨਾਂ ਤੋਂ ਹੀ ਕਰਾਉਂਦਾ ਹੈ ਇਹ ਜੀਵਨ ਹੈ ਕਰਨ ਤੇ ਇੱਕ ਸੰਸਾਰੀ ਹੀ ਇੱਕ ਸੰਸਾਰੀ ਹੈ ਹੀ ਇੱਕ ਭੰਡਾਰੀ ਹੈ ਇਸੇ ਨੂੰ ਮੰਨਦੀ ਹੈ ਇਸੇ ਇੱਕ ਦੀ ਗੱਲ ਆਨਨ ਕਸਤੋ ਕੋਏ ਉਹੀ ਇੱਕ ਹੈ ਇਹ ਜੀਵ ਜਿਹੜਾ ਇੱਕ ਹੈ ਇਹੀ ਸੰਸਾਰੀ ਹੈ ਇਹੀ ਭੰਡਾਰੀ ਹੈ ਇਹ ਤਿੰਨੇ ਕੰਮ ਪਰਮੇਸ਼ਰ ਇਸੇ ਤੋਂ ਕਰਾ ਰਿਹਾ ਉਹ ਤਾਂ ਮਾਇਆ ਤੋਂ ਪਰੇ ਹੈ ਫਿਰ ਫਿਰ ਮਾਰੂਗਾ ਕਿਵੇਂ ਹੁਕਮ ਉਹਦਾ ਕਰਦਾ ਹੈ ਹੁਕਮ ਉਹਦਾ ਕਰਦਾ ਹੈ ਹੁਕਮ ਜਿਹੜਾ ਦੰਦਾ ਫਾਂਸੀ ਨਹੀਂ ਦਿੰਦਾ ਫਾਂਸੀ ਕੋਈ ਹੋਰ ਦੰਦਾ ਹੁਕਮ ਕੋਈ ਹੋਰ ਦੰਦਾ ਹੁਕਮ ਕੋਈ ਹੋਰ ਦੰਦਾ ਹੁਕਮ ਦੇਣ ਨਾਲ ਤਾਂ ਫਾਂਸੀ ਨਹੀਂ ਦਿੰਦਾ ਹੁਕਮ ਉਹਦਾ ਚੱਲਦਾ ਕੰਮ ਇਹ ਕਰ ਕੰਮ ਜੀਵ ਕਰਦੇ ਨੇ ਬਸ ਇਹਨਾਂ ਜੀਵਾਂ ਨੂੰ ਗਿਆਨ ਨਹੀਂ ਇਸ ਉਹਦੇ ਹੁਕਮ ਨਾਲ ਅਸੀਂ ਸਭ ਕੁਝ ਕਰਦੇ ਗੁਰਬਾਣੀ ਨੂੰ ਗਿਆਨ ਹੈ ਭਗਤਾਂ ਨੂੰ ਗਿਆਨ ਹੈ ਆਵਾਜ਼ ਨੂੰ ਗਿਆਨ ਹੈ ਇਸੇ ਨੂੰ ਹੁਕਮ ਬੂਝ ਕਹਿੰਦੇ ਨੇ ਹੁਕਮ ਨੂੰ ਬੁਝਣਾ ਜਿਹਨੇ ਇਹ ਗੱਲ ਬੁਝ ਲਈ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਗਈ ਹੁਕਮ ਬੂਝ ਪਰਮ ਪਦ ਭਾਈ ਇਹਦੇ ਉੱਤੇ ਕੋਈ ਕੁਝ ਨਹੀਂ ਜਿਹਨੇ ਇਹ ਕੁੰਡੀ ਬੁਝ ਲਈ ਉਹ ਗੁਰਮੁਖ ਉਹ ਸਿੱਖ ਹੈ ਪਰ ਸਿੱਖ ਤਾਂ ਅਜ ਹਿੰਦੂ ਨੇ ਉਹ ਬਾਬ ਨੂੰ ਅੰਦਰ ਹੋਏ ਅਖੰਡ ਪਾਠ ਤਾਂ ਹੀ ਕਰਾਉਂਦੇ ਨੇ ਦਾਨਪੁਰ ਤਾਂ ਹੀ ਕਰਦੇ ਨੇ ਦਾਨ ਪੁੰਨ ਕਰਨਾ ਹਿੰਦੂ ਦੋ ਹੈ ਦਾਨ ਪੁੰਨ ਦਾਨ ਜਦ ਕਰਾਂਗੇ ਅਸੀਂ ਪੁੰਨ ਕਰਾਂਗੇ ਉਹ ਚੀਜ਼ ਵਸਤੂ ਆਪਣੀ ਮੰਨ ਕੇ ਕਰਾਂਗੇ ਨਾ ਆਪਣੀ ਮੰਨਣੀ ਅਪਰਾਧ ਸਾਡਾ ਕੁਝ ਹੈ ਨਹੀਂ ਵਸਤੂ ਨੂੰ ਆਪਣਾ ਮੰਨ ਕੇ ਪੁੰਨ ਦਾਨ ਕਰਾਂਗੇ ਨਾ ਆਪਣਾ ਮੰਨਣਾ ਅਪਰਾਧ ਸਭ ਕੁਝ ਪਰਮੇਸ਼ਰ ਦਾ ਇਹ ਤਾਂ ਅਮਾਨਤ ਚ ਖਿਆਲ ਤੱਕ ਇੱਥੋਂ ਫਿਰ ਗਏ ਸਿੱਖੀ ਇਹ ਤੋਂ ਸਾਰੀਆਂ ਮਤਾਂ ਤੋਂ ਅਲੱਗ ਨਾਲ ਖੜੀ ਹੈ ਕਿਸੇ ਦਾ ਵੀ ਕੁਛ ਨਹੀਂ ਸੰਸਾਰ 'ਚ ਜਦੋਂ ਇਹ ਕਹਿੰਦਾ ਮੇਰਾ ਮੁਝਵੇਂ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਫਿਰ ਦਾ ਅਰਦਾਸ ਕਿਵੇਂ ਕਰ ਸਕਦਾ ਕੀ ਕਰੂਗਾ ਚਲੋ ਕੁਝ ਹੈ ਹੀ ਨਹੀਂ ਇਹਦਾ ਤਾਂ ਆਪਣਾ ਸਰੀਰ ਵੀ ਨਹੀਂ ਹੈ ਮੁਝਵੇਂ ਜਿਹੜੀ ਲਾਈਟ ਹੈ ਜੋਤ ਉਹ ਵੀ ਤੇਰੀ ਹੈ ਮਨ ਵਿੱਚ ਕੀ ਹੈ ਮਨਵੇਂ ਆਪ ਸਾਡੇ ਕੋਲ ਤਾਂ ਜਿਹੜੀ ਜੋਤ ਆ ਉਹ ਵੀ ਤੇਰੀ ਹੋ ਹੈ ਮੇਰਾ ਕੀ ਰਹੇਗਾ ਮੇਰਾ ਵੀ ਹੈ ਬਾਣੀ ਵੀ ਅਸੀਂ ਪੜਦੇ ਮੇਰਾ ਮਨ ਤੇ ਨਹੀਂ ਦਾ ਹੈ ਨਾ ਫਿਰ ਬਾਣੀ ਬਾਣੀ ਕਿੱਥੇ ਬਣੀ ਬਾਣੀ ਸੁਣੀ ਹੀ ਨਹੀਂ ਮੰਨਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਅਜੋ ਸੁਣੀ ਨਹੀਂ ਸਿੱਖਾਂ ਨੇ ਬਾਣੀ ਕੀ ਕਹਿੰਦੀ ਹੈ ਜਿਹਨੇ ਸੁਣੀ ਆ ਉਹਨੇ ਮੰਨੀ ਹੈ ਜਿਹਨੇ ਸੁਣੀ ਹੈ ਉਹਨੇ ਮੰਨੀ ਹੈ ਇਹ ਤਾਂ ਸੁਣੀਓ ਨਹੀਂ ਕਿਸੇ ਨੇ ਐਵੇਂ ਬਕਵਾਸ ਕਰਦੇ ਨੇ ਸਾਰੇ ਬੜੀ ਪੜਦੇ ਅਸੀਂ ਬਕ ਮਾਰਦੇ ਨੇ ਸੁਣੀ ਨਹੀਂ ਕਿਸੇ ਜੇ ਸੁਣ ਲੈਂਦੇ ਮੰਨ ਵੀ ਲੈਂਦੇ ਜੇ ਸੁਣ ਲੈਂਦੇ ਮੰਨ ਲੈਂਦੇ ਗੁਰੂ ਦੀ ਗੱਲ ਆ ਫਿਰ ਤਾਂ ਮੰਨ ਲੈਂਦੇ ਜੇ ਤਾਂ ਸੁਣੀਓ ਨਹੀਂ ਹੈ ਕਿਸੇ ਨੇ ਸੁਣੀ ਹੋਈ ਗੱਲ ਹੋਵੇ ਹਮੇਸ਼ਾ ਮੰਨੀ ਜਾਂਦੀ ਅੱਜ ਜੇ ਨਾ ਮੰਨੀਏ ਤਾਂ ਡਰ ਜ਼ਰੂਰ ਅੰਦਰ ਰਹਿੰਦਾ ਸੁਣੀ ਕੋਈ ਗੁਰੂ ਨੇ ਆ ਗੱਲ ਕਹੀ ਆ ਮੈਂ ਆ ਕਰਦਾ ਉਹਦਾ ਡਰਦਾ ਹੈ ਅਜੇ ਤਾਂ ਡਰ ਵੀ ਕਿਸੇ ਦੇ ਨਹੀਂ ਸਾਡੇ ਇਹਦਾ ਮਤਲਬ ਸੁਣੀਓ ਨਹੀਂ ਹੈ ਜੇ ਸੁਣੀ ਹੋਈ ਬੰਦੀਏ ਨਾ ਤਾਂ ਡਰਦਾ ਰਹਿੰਦਾ ਨਾ ਜ਼ਰੂਰ ਅਜੋ ਤਾਂ ਸੁਣੀ ਹੋਈ ਨਹੀਂ ਕੋਈ ਕਹਿੰਦਾ ਹੀ ਨਹੀਂ ਵੀ ਮੇਰਾ ਹੈ ਨਹੀਂ ਵੀ ਤੂੰ ਕਿਉਂ ਕਹਿੰਦਾ ਮੇਰਾ ਹੈ ਨਹੀਂ ਗੁਰੂ ਤਾਂ ਕਹਿੰਦਾ ਮੇਰਾ ਹੈ ਨਹੀਂ ਅਜੇ ਤਾਂ ਗੁਰੂ ਨੂੰ ਕਹਿੰਦੇ ਨਹੀਂ ਚਰਚਾ ਨਹੀਂ ਹੋਈ ਇਸ ਗੱਲ ਤੇ ਸ਼ੁਰੂ ਨਹੀਂ ਹੋਈ ਚਰਚਾ ਇਹਦਾ ਮਤਲਬ ਸੁਣੀ ਕਿਸੇ ਨੇ ਨਹੀਂ ਕਿਸੇ ਗੱਲਾਂ ਨਾ ਸੁਣੀ ਹੋ ਉਹ ਦੂਏ ਨੂੰ ਨਹੀਂ ਕਹਿੰਦਾ ਉਹਦਾ ਅਸਰ ਨਹੀਂ ਪੈਂਦਾ ਜਿਹੜਾ ਨਹੀਂ ਸੁਣਨੀ ਚਾਹੁੰਦਾ ਉਹਦੇ ਤੇ ਅਸਰ ਨਹੀਂ ਪੈਂਦਾ ਕੋਕੇ ਸ਼ਾਸਤਰ ਵੇਦ ਸਭ ਆਣ ਕੋਕੇ ਨੇ ਸਾਰੇ ਡੀਪਲੀ ਸਟੱਡੀ ਕੀਤੇ ਨੇ ਡੀਪਲੀ ਇਹੀ ਕਹਿੰਦੇ ਨੇ ਉਹ ਵੀ ਹਿੰਦੂ ਨੇ ਕਿਹੜਾ ਸੁਣੀ ਸੀ ਇਹ ਗੱਲ ਹਿੰਦੂ ਵੀ ਨਹੀਂ ਸੁਣੀ ਉੱਥੇ ਲਿਖੀ ਹੋਈ ਹੈ ਉਹਨਾਂ ਦੇ ਨਵਾਂ ਧਰਮ ਨਹੀਂ ਹੈ ਸੱਚਾ ਸੁਣੀ ਉਹਨਾਂ ਨੇ ਵੀ ਸੁਣੀ ਇਹਨਾਂ ਨੇ ਵੀ ਬਸ ਇਹ ਕਿਸੇ ਨੇ ਸੁਣਿਆ ਤਾਂ ਉਹਨੇ ਅੱਧਾ ਬਚਦਾ ਜ਼ਰੂਰ ਬਣੇ ਸਾਰਾ ਨਹੀਂ ਬਣਿਆ ਤਾਂ ਅੱਧਾ ਬਚਦਾ ਜ਼ਰੂਰ ਬਣੇ ਅੰਦਰ ਉਹਦੇ ਸ਼ੰਕਾ ਜ਼ਰੂਰ ਪੈਦਾ ਹੋਈ ਹੈ ਅੱਧੀ ਦੀ ਸ਼ੰਕਾ ਹੀ ਸੀ ਉਹਨਾਂ ਲੋਕਾਂ ਦੇ ਅੰਦਰ ਜਿਹੜੇ ਗਾਫਲ ਗਿਆਨ ਤੱਕ ਪਹੁੰਚ ਗਏ ਬੱਦੀ ਬਜੰਦੀ ਗੱਲੇ ਸੁਣੀ ਹੋਈ ਸੀ ਗੁਰੂ ਅਮਰਦਾਸ ਦੀ ਸ਼ੰਕਾ ਕੋਈ ਹੋਈ ਸੀ ਵੀ ਨਾਲੇ ਆ ਲਿਖਿਆ ਹੋਇਆ ਨਾਲੇ ਆਹ ਕਰੀ ਜਾਂਦੇ ਸ਼ੰਕਾ ਘਟੇ ਕੌਣ ਸ਼ੰਕਾ ਹੀ ਕਬੀਰ ਨੂੰ ਪਈ ਹੋਈ ਸੀ ਇਹ ਭਗਤਾਂ ਨੂੰ ਸ਼ੰਕਾ ਜੋ ਬਾਹਰ ਨਿਕਲੇ ਨੇ ਸ਼ੰਕਾ ਸੀ ਇਹਨਾਂ ਨੂੰ ਤਾਂ ਇਹਨਾਂ ਨੇ ਪੂਰੀ ਹਿੰਦੂ ਮਤ ਨਹੀਂ ਮੰਨੀ ਜਿਨ੍ਹਾਂ ਨੇ ਹਿੰਦੂ ਮਤ ਮੰਨ ਲਈ ਉਹਦਾ ਨੇ ਹੋ ਗਏ ਇਹਨਾਂ ਨੇ ਪੂਰੀ ਹਿੰਦੂ ਮਤ ਮੰਨੀ ਨਹੀਂ ਅੱਖ ਬਚਾ ਗਏ ਇਹਨਾਂ ਦੀ ਅੱਖ ਬਚੀ ਗਈ ਜਿਹਨਾਂ ਨੇ ਹਿੰਦੂ ਮਤ ਮੰਨ ਲਈ ਉਹਨੇ ਹੋ ਗਿਓ ਜਿਹਨਾਂ ਨੇ ਨਹੀਂ ਮੰਨੀ ਪੂਰੀ ਉਹਨਾਂ ਦੀ ਅੱਖ ਬਚ ਗਈ ਕਿਉਂਕਿ ਨਾਲੇ ਆ ਲਿਖਿਆ ਹੈ ਨਾਲੇ ਆ ਕਹਿੰਦੇ ਤੇ ਗੱਲ ਕੁਝ ਕਿਤੇ ਗੜਬੜ ਹੈ ਗੜਬੜ ਹੈ ਕਿੱਥੇ ਗੜਬੜ ਉਹ ਗੜਬੜ ਟੋਲ ਲਈ ਉਹਨਾਂ ਨੇ ਫਿਰ ਗੜਬੜ ਇਹਨਾਂ ਗ੍ਰੰਥਾਂ ਜਦੋਂ ਤਾਂ ਮਿਲਣੀ ਨਹੀਂ ਸੀ ਗੜਬੜ ਤਾਂ ਉਹਨਾਂ ਗ੍ਰੰਥਾਂ ਚੋਂ ਕਰਨੀ ਸੀ ਜਿਹੜੇ ਸੁਲਝੇ ਹੋਇਆਂ ਦੇ ਲਿਖੇ ਹੋਏ ਨੇ ਇਹ ਉਲਝੇ ਹੋਇਆਂ ਦੇ ਲਿਖੇ ਹੋਏ ਨੇ ਸਿਮਰਤ ਸਾਹਿਬ ਇੱਥੇ ਦੋਏ ਗੱਲਾਂ ਬਣੀਆਂ ਹੋਈਆਂ ਨੇ ਡਬਲ ਸਾਡੇ ਟੀਕੇ ਡਬਲ ਗੱਲ ਬਣੀ ਹੋਈ ਹੈ ਗੁਣ ਪਾਪ ਵੀ ਮੰਨਿਆ ਹੋਇਆ ਸਾਰੇ ਟੀਕੇ ਚ ਪਰ ਜਿਵੇਂ ਸਾਡੇ ਟੀਕੇ ਹੈ ਇਹ ਹੀ ਹੋਰ ਜਿਵੇਂ ਵਿਦਵਾਨ ਕਹਾ ਕਰਦੇ ਨੇ ਸਾਡੇ ਇਹ ਹੀ ਹਿੰਦੂ ਸੀ ਦੋਏ ਗੱਲਾਂ ਬਣੀ ਜਾਣੀਆਂ ਨੇ ਤੇਰਾ ਹੁਕਮ ਵੀ ਸਿਰ ਮੱਥੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਵੀ ਮੰਨੀ ਜਾਂਦੇ ਨੇ ਔਰ ਆਪਣੇ ਹੁਕਮ ਦੇ ਅੱਗੇ ਵੀ ਨਹੀਂ ਹੁਕਮ ਕੀ ਮਨ ਭਾਵ ਦੇ ਛੱਡੇ ਵੀ ਦੋ ਗੱਲਾਂ ਕਰਦੇ ਨੇ ਫਿਰ ਪੁੰਨ ਕਾ ਕਹਦਾ ਜਾ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪੁੰਨ ਪਾਪ ਫਿਰ ਕਿੱਥੋਂ ਰਹਿ ਗਿਆ ਪਾਪਨ ਕਿੱਥੋਂ ਰਹਿ ਗਿਆ ਜੇ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਲ ਹੁਕਮ ਹੈ ਜੇ ਮੁਝੇ ਜੇ ਇਸ ਤਰੀਕੇ ਨਾਲ ਹੁਕਮ ਨੂੰ ਮੁਝਣ ਮੈਂ ਤਾਂ ਹੋਵੇਂ ਕਹੇ ਨਾ ਕੋਈ ਫਿਰ ਮੈਂ ਕੋਈ ਕਹਿੰਦਾ ਹੀ ਨਹੀਂ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਆ ਕੀਤਾ ਮੈਂ ਉਹ ਕੀਤਾ ਇਹ ਤਾਂ ਜਨਮ ਦੂਏ ਜਨਮ ਦਾ ਕਾਰਨ ਹੈ ਜਦ ਲੋਕ ਜਾਣੇ ਮੈਂ ਕੁਝ ਕਰਤਾ ਤਬ ਲੋਕ ਗਰਭ ਜਨਮ ਮੈਂ ਫਿਰ ਇੱਥੇ ਹੀ ਸਮਾਪਤ ਹੈ ਲੈਣਾ ਦਾ ਦੋਏ ਪੜ ਲਵੇ ਬਣ ਗਿਆ ਦੋਏ ਲੈਣਾ ਮੁਕਤ ਕਰ ਦਿੰਦੀਆਂ ਨੇ ਸਿਰ ਦੋ ਪੰਕਤੀਆਂ ਪੜ ਲਵੇ ਦੋਏ ਮੁਕਤ ਕਰ ਦਿੰਦੀਆਂ ਨੇ ਹੁਕਮ ਅੰਦਰ ਰੱਖੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇ ਗਏ ਨਾ ਹੋਵੇ ਛੁੱਟ ਗਈ ਜੇ ਹੋਵੇ ਛੁੱਟ ਗਈ ਨਾ ਵਾਪੇ ਪ੍ਰਗਟ ਹੋ ਜਾਣਾ ਕੁਰਸੀ ਖਾਲੀ ਹੋ ਤਾਂ ਹੀ ਦੁਆ ਹੋ ਹੋਵੇ ਹੰਕਾਰ ਕੁਰਸੀ ਖਾਲੀ ਹੋ ਨਹੀਂ ਕਰਦਾ ਹੰਕਾਰ ਬੈਠਾ ਤਖਤ ਦੇ ਉੱਤੇ ਅੰਦਰ ਤਾਕਤ ਅੰਦਰ ਹੈ ਕਾਲ ਤਖਤ ਬਾਹਰ ਨਹੀਂ ਹੁੰਦਾ ਗੱਦਾ ਕਾਲ ਤਖਤ ਹੈ ਹਿਰਦਾ ਨਹੀਂ ਕਦੇ ਮਰਦਾ ਦਾ ਕਾਲ ਨਹੀਂ ਹੁੰਦਾ ਜੀਵ ਅਕਾਲ ਹੈ ਜੀਵ ਆਤਮਾ ਅਕਾਲ ਹੈ ਮਰਦੀ ਨਹੀਂ ਹੈ ਜਿੱਥੇ ਜੀਵ ਆਤਮਾ ਕਹਿੰਦੀ ਹੈ ਜਾ ਕੇ ਉਹ ਅਕਾਲ ਦੱਸਦਾ ਹੈ ਜਿੱਥੇ ਜੀਵ ਆਤਮਾ ਨੇ ਬੈਠਣਾ ਹੋਈ ਹੈ ਅਕਾਲ ਤਖਤ ਬਣੂਗਾ ਦੂਆ ਕਿਵੇਂ ਬਣ ਜੂਗਾ ਸਿਧਾਸਨ ਵੀ ਗਿਆ ਸਿਧਾਸਨ ਹੋਈ ਹੈ ਅਬ ਅਬ ਤੋਂ ਜਾਇ ਜਿਹੜੇ ਸਿਧਾਸਨ ਮਿਲੇ ਹਰ ਸਾਰਿਆਂ ਨੂੰ ਪਾਣੀ ਉਹ ਕਿਹੜਾ ਸਿਧਾਸਨ ਉਹਦਾ ਫਿਰ ਕਾਂਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਇਆ ਉਹ ਗੱਲ ਹੈ ਨਾ ਇਹ ਤਾਂ ਉਹਦਾ ਕਾਂਕਰ ਪੱਥਰ ਜੋੜ ਕੇ ਮਸਜਿਦ ਬਣਾਈ ਸੀ ਉਹ ਗੱਲ ਹੈ ਨਾ ਦਾ ਕਲ ਫਿਰ ਉਹ ਤਾਂ ਉਹਨਾਂ ਨੇ ਵੀ ਇਹੀ ਗੱਲ ਨਹੀਂ ਦਿੱਤੀ ਤੁਸੀਂ ਗੱਲ ਨਹੀਂ ਫਿਰ ਕੀ ਫਰਕ ਪੈ ਗਿਆ ਇਹਦਾ ਕਾਂਕਰ ਪੱਥਰ ਜੋੜਿਆ ਹੋਇਆ ਹੈ ਅਕਾਲ ਜਿਹੜਾ ਹੈ ਉਹਦਾ ਤਖਤ ਕੌਣ ਹੈ ਉਹਦੇ ਦੱਸੋ ਕਿਹੜੀ ਚੀਜ਼ ਅਕਾਲ ਵਿੱਚ ਗਿਰ ਅਕਾਲ ਦਾ ਖਰਮਾ ਨਹੀਂ ਦਿੱਤਾ ਜੋ ਅਕਾਲ ਹੈ ਪੁਰਖ ਹੈ ਉਹ ਅੱਖ ਨੂੰ ਨਹੀਂ ਦੀਦਾ ਉਹਦਾ ਤਖ ਤਖ ਨੂੰ ਕਿਵੇਂ ਦੀਜੂ ਅੱਖਾਂ ਨਾਲ ਦੇਖਣ ਵਾਲੀ ਅਕਾਲ ਤਖਤ ਹੁੰਦਾ ਇਹਨੇ ਬੋਲੇ ਨੇ ਸਾਰੇ ਹੀ ਇਹਨੇ ਬੋਲੇ ਦਾ ਅਕਾਲ ਤਖਤ ਹੈ ਜੇ ਜੇ ਹਿੰਦੂਆਂ ਨੇ ਬਣਾਏ ਤੇ ਉਹ ਜਿਹਨਾਂ ਨੇ ਬਣਾ ਲਏ ਇਹਨੇ ਬੋਲੇ ਦਾ ਅਕਾਲ ਤਖਤ ਹੈ ਮਾਇਆ ਧਾਰੀਆਂ ਦਾ ਮਾਇਆ ਦਾ ਅਕਾਲ ਤਖਤ ਹੈ ਤਾਂ ਕੰਕਰ ਪੱਥਰ ਜੋੜ ਕੇ ਮਾਜਰ ਲਈ ਬਣਾਏ ਅਕਾਲ ਦਾ ਤਖਤ ਹੈ ਉਹਦਾ ਤਾਂ ਕਾਲ ਨਹੀਂ ਹੁੰਦਾ ਅਕਾਲ ਜਦ ਹੋ ਜੂਏ ਕਾਲ ਤੋਂ ਪਰੇ ਚਲੇ ਜਾਊ ਜੀਵਾਤਮਾ ਹਲੇ ਕਾਲ ਵਸ ਹੈ ਜਦ ਇੱਕ ਹੋ ਕੇ ਰਹਿ ਤੂੰ ਹਮੇਸ਼ਾ ਵਾਸਤੇ ਫਿਰ ਅਕਾਲ ਰੂਪ ਹੈ ਫਿਰ ਇਹਦਾ ਜਨ ਹਮੇਸ਼ਾ ਵਾਸਤੇ ਇੱਕ ਹੋ ਜਾਂਦਾ ਸਾਬਤ ਸੂਰਤ ਦਸਤਾਰ ਸਰਾ ਫਿਰ ਇਹਦਾ ਉਹ ਰੂਪ ਇਹਦਾ ਅਕਾਲ ਹੈ ਫਿਰ ਇਹ ਤਖਤ ਤੇ ਬਹਿਣਾ ਫਿਰ ਕਹਿੰਦਾ ਕਬੀਰ ਰੱਬ ਤੋਂ ਜਾਏ ਜਿਹੜੇ ਸੰਗਾਸਨ ਮਿਲੇ ਹਸਾਨ ਨੂੰ ਪਾਣੀ ਰਾਮ ਕਬੀਰ ਆਇਆ ਭਾਇਆ ਕੋਈ ਨਾ ਸਕੇ ਪਛਾਣੀ ਫਿਰ ਕੌਣ ਪਛਾਣ ਲੂ ਉਹ ਤਾਂ ਕਹਿੰਦਾ ਕੋਈ ਪਛਾਣ ਨਹੀਂ ਸਕਦਾ ਸੰਸਾਰ ਦਾ ਆਦਮੀ ਕੋਈ ਦੇਖ ਨਹੀਂ ਸਕਦਾ ਤੇ ਗੁਰਮਾਲੀ ਕਿੱਥੇ ਰਹਿ ਗਈ ਤੁਸੀਂ ਕਿੱਥੇ ਜਾਂਦੇ ਹੋ ਇਹਦਾ ਬੰਦੇ ਬੋਲੇ ਨੇ ਮਾਇਆਦਾਰੀ ਨੇ ਮਾਇਆਦਾਰੀ ਆ ਨਾ ਬੋਲੋ ਉਹਨੇ ਬੋਲੇ ਨੇ ਸਾਰੇ ਆਦ ਜੁਗਾਦੀ ਹੁਣ ਹੋਵਤ ਨਾਲ ਏਕਾ ਸੋਏ ਆਦ ਜੁਗਾਦੀ ਮੰਨਦੇ ਨੇ ਆਦ ਤੋਂ ਲੈ ਕੇ ਜਦੋਂ ਦੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੂੰ ਜੁਗਾਰ ਕਹਿੰਦੇ ਨੇ ਆਦ ਦੇ ਨਾਲ ਜੁਗਾਰ ਤਾਂ ਆਇਆ ਇੱਕ ਆਦ ਅਸਲ ਚ ਆਤਮਾ ਅਨਾਰ ਹੈ ਆਦੀ ਨਹੀਂ ਹੈ ਆਦ ਜੀ ਜੋ ਹੁੰਦੀ ਹੈ ਦਾ ਮੁੱਢ ਹੋਵੇ ਆਤਮਾ ਦਾ ਮੁੱਢ ਤਾਂ ਕਿਸੇ ਲੱਭਦਾ ਹੀ ਆਤਮਾ ਅਨਾਦੀ ਹੈ ਆਦੀ ਨਹੀਂ ਹੈ ਆਦੀ ਸ੍ਰਿਸ਼ਟੀ ਹੈ ਆਦ ਲਫ਼ਜ਼ ਸ੍ਰਿਸ਼ਟੀ ਨਾਲ ਆਉਂਦਾ ਰਚਨਾ ਨਾਲ ਆਉਂਦਾ ਇਹਦਾ ਆਦ ਹੈ ਮੁੱਢ ਹੈ ਜੁਗਾਦ ਦਾ ਮਤਲਬ ਜਦੋਂ ਤੋਂ ਸਮਾਂ ਸ਼ੁਰੂ ਹੋਇਆ ਜਦੋਂ ਤੋਂ ਸਮਾਂ ਸ਼ੁਰੂ ਹੋਇਆ ਜੁਗ ਸ਼ੁਰੂ ਹੋਣੇ ਜੁਗ ਤਿੰਨ ਨੇ ਚੌਥਾ ਜੁਗ ਨਹੀਂ ਹੁੰਦਾ ਚੌਥਾ ਜੁਗ ਨਹੀਂ ਹੈ ਚੌਥੇ ਮਾਲ ਸੱਚ ਕਿਹਾ ਹੈ ਜੁਗਾਦ ਸੱਚ ਜੁਗੋਂ ਤੋਂ ਸ਼ੁਰੂ ਹੋਇਆ ਉਹ ਜੁਗਾ ਦਾ ਆਰੰਭ ਹੈ ਜੁਗਾ ਦਾ ਮਤਲਬ ਜੁਗ ਦਾ ਆਰੰਭ ਵੀ ਸੱਚ ਤੋਂ ਹੋਇਆ ਸ਼ੁਰੂ ਜੁਗ ਵੀ ਸੱਚ ਤੋਂ ਸ਼ੁਰੂ ਹੋਇਆ ਵਿਚ ਆਤਮਾ ਸੱਚ ਪਾਈ ਹੈ ਤਾਂ ਸ੍ਰਿਸ਼ਟੀ ਰਹੀ ਆਤਮਾ ਦੇ ਬਿਨਾਂ ਸ੍ਰਿਸ਼ਟੀ ਰਹੀ ਨਹੀਂ ਜਾ ਸਕਦੀ ਜੁਗ ਆਦ ਸੱਚ ਹੈ ਵੀ ਸੱਚ ਵੀ ਸੱਚ ਹੈਗਾ ਆਤਮਾ ਹੈਗੀ ਹੁਣ ਆਤਮਾ ਵੀ ਸੱਚਖੰਡ ਵੀ ਹੈਗਾ ਜੇ ਸੱਚਖੰਡ ਹੈਗਾ ਹੁਣ ਤਾਂ ਹੀ ਸੱਚਖੰਡ ਜਾਣਾ ਸੱਚਖੰਡ ਵਸਾ ਨਿਰੰਕਾਰ ਹੋਣੀ ਵਾਲਾ ਸੱਚਖੰਡ ਸੱਚਖੰਡ ਕਿਤੇ ਚਲਾ ਗਿਆ ਇਹਨਾਂ ਨੂੰ ਨਹੀਂ ਪਤਾ ਕਾਸ ਦਾ ਬਾਣੀ ਕੀ ਕਹਦੀ ਹੈ ਗੁਰਬਾਣੀ ਬਾਰੇ ਨਹੀਂ ਇਹਨਾਂ ਕੋਈ ਗਿਆਨ ਹੈਗਾ ਇਹਨਾਂ ਦਾ ਗੋਲ ਕਿਤੇ ਹੀ ਨਹੀਂਗਾ ਰਵਾਲਿਆਂ ਦਾ ਗੋਲ ਉਹ ਤਾਂ ਨੂੰ ਪਤਾ ਹੀ ਕਰਦਾ ਨਹੀਂ ਇਹਨਾਂ ਨੇ ਕੀ ਲੈਣਾ ਨਾਲੇ ਜੁਗਾ ਸੱਚਾ ਰਾਸ ਸੱਚ ਕੀ ਲੈਣਾ ਜਿੱਦਾਂ ਧਿਆਨ ਹੈ ਮਾਇਆ ਤੱਕ ਹੋਵੇ ਜੋ ਉਹਨੇ ਇਹਨਾਂ ਗੱਲ ਤੇ ਲੈਣਾ ਵੀ ਕੀ ਹੈ ਉਹ ਗਾਹਕ ਹੀ ਨਹੀਂ ਇਸ ਗੱਲ ਦੇ ਨਾ ਮੁਨੀ ਕਮੇਟੀ ਗਾਹਕ ਹੈ ਜਿਹੜਾ ਮਾਇਆ ਦਾ ਰਾਜ ਦਾ ਗਾਹਕ ਹੋਵੇ ਉਹ ਇਹ ਚੀਜ਼ ਦਾ ਗਾਹਕ ਨਹੀਂ ਰਿਸ਼ੀ ਮੁਨੀ ਵੀ ਜਿਉਂ ਵੀ ਰਾਜਾ ਨਾਲ ਜੁੜੇ ਰਿਸ਼ੀ ਮੁਨੀ ਸਾਰੇ ਰਾਜਾ ਨਾਲ ਜੁੜੇ ਇਹ ਵੀ ਸਾਰੇ ਰਾਜਾ ਨਾਲ ਮਿਨਿਸਟਰ ਨਾਲ ਜੁੜੇ ਜੋ ਇਹਨੂੰ ਮਾਤਾ ਸੇ ਸੁਣਦੀ ਉਹੀ ਸਿਸਟਮ ਹੈ ਸਾਰਾ ਰਿਸ਼ੀ ਮੁਨੀ ਰਾਜਾ ਦੇ ਨਾਲ ਜੁੜੇ ਹੋਏ ਤੇ ਉਧਰੇ ਰਾਜਾ ਨਾਲ ਜੁੜੇ ਗਲਤ ਉੱਥੇ ਹੀ ਹੈ ਸਾਰੇ ਆ ਕਾਲਾ ਸਿਸਟਮ ਹੈ ਹੈ ਵੀ ਸੱਚ ਨਾਲ ਗੋਸੀ ਵੀ ਸੱਚ ਉਹੀ ਗੱਲ ਪਲਟ ਕੇ ਕਹੀ ਹੋਈ ਆ ਇੱਥੇ ਆਜ ਰਾਜੀ ਵਾਰਾ ਹੋਵਤ ਹਾਂ ਹੁਣ ਵੀ ਹੈਗਾ ਆਦ ਜਗਾਦੀ ਹੁਣ ਹੋਵਤ ਆਦ ਜਗਾਦੀ ਆਦ ਸੀ ਜਿਹੜਾ ਸ਼ੁਰੂ ਦੇ ਵਿੱਚ ਸਭ ਤੋਂ ਆਤਮਾ ਉਹ ਜੁਗਾਦ ਵੀ ਜੁਗ ਦੇ ਜਾਂ ਸ਼ੁਰੂ ਹੋਣੇ ਜਦ ਵੀ ਉਹ ਵਿੱਚ ਰਲਿਆ ਤਾਂ ਹੈ ਮਾਇਆ ਸ਼ੁਰੂ ਹੋਈ ਜੁਗਾਦੀ ਹੁਣ ਹੁਣ ਹੁਣ ਵੀ ਸੱਚ ਹੈ ਹੋਵਤ ਹੁੰਦਾ ਵੀ ਰਹੂਗਾ ਨਾਨਕ ਕਹਿ ਸੋਏ ਕੋ ਸੋਏ ਨਾਨਕ ਉਹੀ ਗੱਲ ਕਹੀ ਹੋਈ ਹੈ ਇੱਥੇ ਅੱਜ ਜੁਗਾਦੀ ਹੁਣ ਹੋਵਤ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹੀ ਗੱਲ ਹੈ ਕਹਿਣ ਦੀ ਉਹ ਫਰਕ ਪਾਇਆ ਹੋਇਆ ਲਫ਼ਜ਼ ਦੇ ਬਦਲੇ ਨੇ ਗੱਲ ਉਹੀ ਹੈ ਕੌਣ ਹੁੰਦਾ ਹੈ ਆਤਮਾ ਉਹ ਜਿਹੜਾ ਸੱਚਖੰਡ ਚਾ ਉਹ ਨਹੀਂ ਇੱਥੇ ਆਉਂਦਾ ਹੈਗਾ ਜੁਆ ਹਾਲ ਦੇ ਵਿੱਚ ਉੱਥੇ ਬੈਠਾ ਹੀ ਹੁਕਮ ਉੱਥੇ ਬੈਠੇ ਦਾ ਚੱਲਦਾ ਉਹ ਹੁਕਮ ਉਹਦੀ ਤਾਂ ਜੋ ਇੱਛਾ ਆਉਂਦੀ ਉੱਥੇ ਬੈਠੇ ਦੀ ਇੱਥੇ ਵਾਪਰ ਜਾਂਦੀ ਹੈ ਉਹਨੂੰ ਕੀ ਲੋੜ ਹੋ ਰਿਹਾ ਹੁੰਦੀ ਇਹ ਤਾਂ ਇਹ ਅਜੀਬ ਹੈ ਵਿੱਚ ਚੱਲਦਾ ਹੈ